जैसे रावत साहब कह रहे हैं कि सिद्धू के चेहरे पर चुनाव लड़ेंगे तो चाहे घोषित करें या घोषित करें सिद्धू के अगले Sidhu Moosewala, Sonny Martin, ਤੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਆਉ ਸਥੈਂਦੀ ਪੂਰੀ ਜੱਟ ਦੀ ਪੰਜਾਬ ਭਰਦਾ 90% ਨਾਲ ਯੂਥ ਬੱਲੀਏ ਕਹਿੰਦੇ ਦੇਖੀ ਐਤ ਕੇ ਪੜਾ ਕੇ ਪੈਂਦੇ ਤੂੰ ਬੂਥਾਂ ਦੀ ਲਵਾ ਦੂ ਜੱਟ ਬੂਥ ਬੱਲੀਏ ਚੁੱਪਰ ਆ ਸ਼ਹਿਰ ਛੱਡ ਦੇਸ਼ ਨੇ ਸਪੋਟਾਂ ਵਿੱਚ ਨਹੀਂ ਆ ਚਿੱਟੇ ਕੁੜਤੇ ਪਜਾਮੇ ਅੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਜੱਟੇ ਕੁੜਤੇ ਪਜਾਮੇ ਅੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਲੱਗਦਾ ਏ ਖੜਾ ਹੋਊਗਾ ਜੱਟੇ ਕੁੜਤੇ ਪਜਾਮੇ ਅੱਟ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਆਓ ਏਰੀਏ 'ਚ ਚੜੀ ਸਾਡੀ ਗੁੱਡੀ ਦੇ ਕੇ ਕੀ ਛੱਡੂਗਾ ਕਾਲੀ ਰੇਂਜ ਉੱਤੇ ਬੱਤੀ ਲਾਲ ਬੱਲੀਏ ਹਉ ਲੋਕਾਂ ਦੇ ਦਿਲਾਂ ਵਿੱਚ ਬਸੇ ਗੱਭਰੂ ਹੋਰਾਂ ਵਾਂਗੂ ਬਸ ਕੱਲੇ ਨੋਟਾਂ ਵਿੱਚ ਨਹੀਂ ਤੇ ਕੁੜਤੇ ਪਜਾਮੇ ਯੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਤੇ ਕੁੜਤੇ ਪਜਾਮੇ ਯੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਆ uh, yo it's like all the votes and baby We still the goats, rolling, screaming scary hours while I'm sitting in the ghost. I see y'all haters talking online, y'all do the most. Thinking that y'all make a difference every time you post. Sadly got the outrageous, loud but the ranges. Pocket 98, we bringing changes. Machiavelli ਪੱਲੇ ਸੋਹਣੀਏ ਸਾਡੇ ਯਾਰ ਜਿੰਨਾ ਝੂਠੇ ਨੇ ਕਰਾਏ ਪਰਚੇ ਆ ਰੱਖਦੇ ਸੀ ਸਾਲੇ ਸਾਨੂੰ ਕੋਟਾਂ ਵਿੱਚ ਨਹੀਂ ਜੱਤੇ ਕੁਰਤੇ ਪਜਾਮੇ ਅੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਜੱਤੇ ਕੁਰਤੇ ਪਜਾਮੇ ਅੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਜੱਟ ਸੌਦਾ ਬੇਈਮਾਨੀ ਸਾਡੇ ਖੂਨ ਵਿੱਚ ਨਾ ਮਿੱਠੀ ਏ ਖੁਦਾਰੀ ਜਮਾਨੀ ਟਹੂਗੀ ਮੂਸੇ ਵਾਲਾ ਯਾਰ ਸਾਡੀ ਸੀਟ ਹੋਊਗੀ ਬਾਕੀ ਮੈਂ ਬਿਠਾ ਦੂੰ ਸਾਰੇ ਜੱਗ ਵਾਂਗੂ ਨਹੀਂ ਸਿੱਧੂ ਜੱਟ ਆਊਗਾ ਰਿਪੋਰਟਾਂ ਵਿੱਚ ਨਹੀਂ ਜੱਟੇ ਕੁੜਤੇ ਪਜਾਮੇ ਜੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਵੋਟਾਂ ਵਿੱਚ ਨਹੀਂ ਜੱਟੇ ਕੁੜਤੇ ਪਜਾਮੇ ਜੱਟ ਪਾਉਣ ਲੱਗਿਆ ਲੱਗਦਾ ਏ ਖੜਾ ਹੋਊਗਾ ਇੱਕ ਵਾਰੀ ਹੋਰ ਜੱਟੇ ਕੁੜਤੇ ਪਜਾਮੇ ਜੱਟ